ਪੌੜੀ ਆਇਆ ਸਫਲ ਤਾਹੂ ਕੋ ਬਣੀਐ ਉਹ ਸ਼ਲੋਕ ਦੀ ਵਿਆਖਿਆ ਪੌੜੀ ਉੱਪਰਲੇ ਸ਼ਲੋਕ ਦੀ ਵਿਆਖਿਆ ਪੌੜੀ ਆਇਆ ਸਫਲ ਤਾਹੂ ਕੋ ਬਣੀਐ ਉਸ ਆਦਮੀ ਦਾ ਸੰਸਾਰ ਵਿੱਚ ਆਉਣਾ ਹੀ ਸਫਲ ਹੈ ਸਫਲ ਕਰਨਾ ਚਾਹੀਦਾ ਹੈ ਇਹ ਦਰਗਾਹ 'ਚ ਸਫਲ ਗਿਣਿਆ ਜਾਂਦਾ ਹੈ ਜੇ ਰਸਨਾ ਆਇਆ ਸਬਲ ਤਾਹੂ ਕੋ ਗਣੀਏ ਜਾਸ ਰਸਨ ਹਰ ਹਰ ਜਸ ਭਣੀਏ ਜਾਸ ਰਸਨ ਹਰ ਹਰ ਜਸ ਭਣੀਏ ਬਹੁਤ ਬਰੀਕ ਗੱਲ ਬਾਣੀ ਅਸੀਂ ਸਾਰੇ ਪੜਦੇ ਸਾਡੀ ਰਸਨਾ ਤੋਂ ਵੀ ਜਾਣ ਹੁੰਦੀ ਹੈ ਬਾਣੀ ਇਹਦਾ ਮਤਲਬ ਹੈ ਜੀਵ ਤੋਂ ਜਾਣ ਰਸਨ ਨਾ ਪੜੀ ਹੈ ਜੇ ਜਿਹਨੇ ਬਾਣੀ ਪੜ੍ਹਦੀ ਉਹਦਾ ਸਬਲ ਹੋ ਕੇ ਆਉਣਾ ਬੇਟਾ ਜਿਹਨੇ ਬਾਣੀ ਪੜ੍ਹ ਲਈ ਉਹਦਾ ਸਾਰਿਆਂ ਦਾ ਸਬਲ ਹੋ ਗਿਆ ਹੁਣ ਜਿਹਦੀ ਰਚਨਾ ਤੋਂ ਹਰ ਜਸ ਪੜਿਆ ਜਾਂਦਾ ਬੋਲਿਆ ਜਾਂਦਾ ਉਹਦਾ ਆਉਣਾ ਸਫਲ ਕੀ ਜਿਹੜੇ ਬਾਣੀ ਪੜਨਗੇ ਸਾਰਿਆਂ ਦਾ ਸਫਲ ਇਸੇ ਭਲੇਖੇ ਚ ਕਰਤਾ ਰਚਨਾ ਪਵਿੱਤਰ ਕਰੋ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਆਪ ਲੇਖਾ ਇੱਥੋਂ ਪਿਆ ਹੋਇਆ ਜੀਵ ਨੂੰ ਰਚਨਾ ਮੰਨ ਲਿਆ ਉਹ ਕਹਿੰਦੇ ਨੇ ਬਾਣੀ ਪੜ੍ਹੇ ਤੇ ਰਸਨਾ ਪਵਿੱਤਰ ਹੋ ਜਾਂਦੀ ਹੈ ਪਵਿੱਤਰ ਹੋ ਜਾਂਦੀ ਹੈ ਆਪਣੇ ਖੇਰੇ ਵਿੱਚ ਚੱਲਦੇ ਨੇ ਇੱਥੋਂ ਭਲੇਖੇ ਪਏ ਨੇ ਅਨਪੜ ਆਦਮੀ ਸੀ ਪਤਾ ਹੈ ਨਹੀਂ ਸੀ ਅਰਥਾਂ ਦੇ ਅਰਥ ਕਰ ਲੈ ਜੀਨੇ ਗੁਰਬਾਣੀ ਉਚਾਰਨ ਕੀਤੀ ਹੈ ਅੰਦਰੋਂ ਰਸਨਾ ਹੁੰਦੀ ਹੈ ਅੰਦਰਲੀ ਜਵਾਨ ਜਦੋਂ ਉਚਾਰਨ ਕਰਦਾ ਉਹਨੂੰ ਰਸ ਆਉਂਦਾ ਆਪ ਨੂੰ ਵੀ ਰਸ ਆਉਂਦਾ ਜੇ ਸਮਝ ਆ ਤਾਂ ਰਸ ਹੈ ਜੇ ਸਮਝ ਨਹੀਂ ਤਾਂ ਰਸ ਕੀ ਹੈ ਜਿਹੜੀ ਗੱਲ ਦੀ ਗਾਉਣ ਵਾਲੇ ਨੂੰ ਸਮਝ ਨਹੀਂ ਉਹ ਚ ਉਹਨੂੰ ਰਾਜ਼ਾ ਜੇ ਸੁਣਨ ਵਾਲੇ ਨੂੰ ਸਮਝ ਨਹੀਂ ਤਾਂ ਉਹਨੂੰ ਵੀ ਰਸ ਗੁਰਬਾਣੀ ਕੋਈ ਪੜਦਾ ਉਹਨੂੰ ਤਾਂ ਸਮਝ ਨਹੀਂ ਸੁਣਨ ਵਾਲੇ ਨੂੰ ਰਾਜ਼ਾ ਆ ਜੀ ਉਹਨੂੰ ਸਮਝ ਜਿਹਨੂੰ ਸਮਝ ਆ ਉਹਨੂੰ ਹੋਣਾ ਜਿਹਨੂੰ ਸਮਝ ਨਹੀਂ ਆਈ ਕੀ ਰਾਜ਼ਾ ਆਊਗਾ ਜਿਨ੍ਹਾਂ ਨੇ ਗੁਰਬਾਣੀ ਉਚਾਰਨ ਕੀਤੀ ਹੈ ਸੱਚੀ ਬਾਣੀ ਨਾ ਕੱਚੀ ਬਾਣੀ ਨਹੀਂ ਪੱਕੀ ਬਾਣੀ ਉਚਾਰਨ ਕੀਤੀ ਹੈ ਉਹਨਾਂ ਨੂੰ ਇੱਕ ਪਾਸੇ ਕੱਢ ਲਿਆ ਗੁਰਬਾਣੀ ਹੋਰ ਵੀ ਉਚਾਰਨ ਕਰਦੇ ਤੇ ਮਿਹਰਬਾਨ ਵਰਗੇ ਪੈਰਲਲ ਉਹ ਸਾਰੇ ਬਾਹਰ ਕੱਢੇ ਨੇ ਅਸਲ ਦੇ ਵਿੱਚ ਉਹਨਾਂ ਦਾ ਉਹਨਾਂ ਸਫਲ ਨਹੀਂ ਹੈ ਉਹ ਬਾਹਰ ਦੇ ਵਿੱਚ ਪੰਕਤੀ ਹੋ ਰਹੀ ਹੋਈ ਹੈ ਗੁਰ ਸਤਗੁਰ ਕੋ ਹਰ ਬਖਸ਼ਿਆ ਹਰ ਅੰਮ੍ਰਿਤ ਭਗਤ ਭੰਡਾਰਾ ਗੁਰ ਸਤਗੁਰ ਕੋ ਹਰ ਬਖਸ਼ਿਆ ਹਰ ਅੰਮ੍ਰਿਤ ਭਗਤ ਭੰਡਾਰਾ ਮੂਰਖ ਹੋਏ ਤਿੰਨ ਕੀ ਰੀਸ ਕਰੇ ਤੇ ਹਾਲਤ ਪਲਤ ਮੁਕਤ ਰੂਲ ਗਾ ਜਿਹੜਾ ਉਹਨਾਂ ਦੀ ਰੀਸ ਕਰਕੇ ਆਪਣੀ ਬਾਣੀ ਰਾਜਦਾ ਜਿਵੇਂ ਭਾਈ ਗੁਰਦਾਸ ਦੀ ਬਾਰਾਂ ਨੇ ਜੇ ਭਾਈ ਗੁਰਦਾਸ ਨੇ ਬਿਲਕੁਲ ਨਹੀਂ ਬਾਤ ਰਚੀ ਉਹਨੇ ਆ ਪੰਕਤੀਆਂ ਲਿਖੀਆਂ ਹੋਈਆਂ ਸੀ ਉਹਦੇ ਨਾਂ ਤੇ ਕਿਸੇ ਨੇ ਬਲੈਕਮੇਲਿੰਗ ਕੀਤੀ ਤਾਂ ਸਾਰੇ ਹਿੰਦੂ ਮਤ ਭਾਈ ਗੁਰਦਾਸ ਦੀ ਬਾਣੀ ਸਿੱਖਵਤਰਾ ਮਿਲਦੀ ਨਹੀਂ ਗੁਰਬਾਣੀ ਮਿਲਦੀ ਨਹੀਂ ਹੈ ਗੁਰਬਾਣੀ ਦੀ ਬੋਲੀ ਹੋਈ ਨਹੀਂ ਹੈ ਉਹ ਜੋ ਮਿਹਰਬਾਨ ਵੇਲੇ ਦੀ ਬੋਲੀ ਗੁਰਬਾਣੀ ਨਾਲ ਮਿਲਦੀ ਹੈ ਇਹ ਤਾਂ ਕਿਤੇ ਆ ਕੇ ਪਿੱਛੋਂ ਰਚੀ ਹੋਈ ਯਾਰ ਰਣਜੀਤ ਸਿੰਘ ਦੇ ਰਾਜ ਵੇਲੇ ਬੋਲੀ ਹੈ 12 ਹੋਰ ਚੀਜ਼ ਮਿਹਰਬਾਨ ਦੀ ਜਿਹੜੀ ਬਾਣੀ ਹੈ ਉਹ ਇਸ ਬਾਣੀ ਨਾਲ ਉਹਦੀ ਲੈਂਗੁਏਜ ਰਲਦੀ ਹੈ ਪਰ ਉਹ ਵੀ ਕੱਚੀ ਹੈ ਉਸ ਵੇਲੇ ਤਾਂ ਭਾਸ਼ਾ ਹੀ ਹੋਰ ਹੈ ਜੋ ਵੀ ਕੁਝ ਬੋਲਦੇ ਸੀ ਹੋਰ ਉਹਨਾਂ ਦੀ ਰੀਸ ਕਰਕੇ ਵੀ ਆ ਸਾਡੀ ਬਾਣੀ ਵੀ ਹੈ ਜਿਵੇਂ ਹੁਣ ਇਹਨਾਂ ਦੀ ਅਵਤਾਰ ਬਾਣੀ ਹੈ ਨਾ ਅਵਤਾਰ ਬਾਣੀ ਨਾਮਧਾਰੀਆਂ ਦੀ ਵੀ ਹੈ ਨਾਮਧਾਰੀਆਂ ਦੀ ਵੀ ਹੈ ਇਹਨਾਂ ਦਾ ਹਾਲਤ ਪਲਤ ਮੁਖ ਖਾਣਾ ਇਹਨਾਂ ਵਾਸਤੇ ਆਇਆ ਹੈ ਇਹਨਾਂ ਦਾ ਆਉਣਾ ਸਫਲ ਨਹੀਂ ਹੈ ਇਹਦੇ ਨਾਲ ਜੇ ਸਟੈਂਡਰਡ ਮਿਲਦਾ ਫਿਰ ਤਾਂ ਠੀਕ ਹੈ ਜੇ ਸਟੈਂਡਰਡ ਨਹੀਂ ਮਿਲਦਾ ਫਿਰ ਹਾਲਤ ਪਲਤ ਮੁਖ ਖਾਣਾ ਉਹ ਅਸਲ ਚ ਹੰਕਾਰੀ ਨੇ ਕਿ ਨਾਨਕ ਦੇ ਗ੍ਰੰਥ ਰਾਜਤਾ ਮੈਂ ਵੀ ਰਹਿ ਜਾਂਦਾ ਐ ਰਾਜੋਤਾ ਨਾਨਕ ਨੇ ਆਪ ਰਚਿਆ ਨਾਨਕ ਦਾ ਬਲਾਇ ਬੋਲੇ ਬਖਸ਼ਿਆ ਅਨਪੜ ਬੁਲਾ ਉਦੋਂ ਤੋਂ ਬਖਸ਼ੀ ਹੋਈ ਹੈ ਪਰ ਸਤਗੁਰ ਕੋ ਹਰ ਬਖਸ਼ਿਆ ਹਰ ਅਮਰ ਕੋ ਰਹਾ ਮੂਰਖ ਹੋਏ ਤਨ ਕੀ ਰੀਸ ਕਰੇ ਤਾਂ ਮੂਰਖ ਨੇ ਰੀਸ ਕਰਦੇ ਨੇ ਉਹ ਤਾਂ ਮੂਰਖ ਨੇ ਜਿਹੜੇ ਉਹ ਉਹਦੀ ਨਕਲ ਕਰਦੇ ਨੇ ਹਰਮੰਦਰ ਸਾਹਿਬ ਦੀ ਮੂਰਖ ਨੇ ਉਹ ਮੂਰਖ ਦੀ ਦੌਰ ਕੀ ਨੇ ਕਿਉਂ ਬਣਾਇਆ ਸੀ ਗੁਰੂ ਨੇ ਕੀ ਗੱਲ ਸੀ ਨਾ ਤਾਂ ਇਹਨਾਂ ਨੂੰ ਪਤਾ ਜਿਹੜੇ ਰੌਲਾ ਪਾਉਂਦੇ ਨੇ ਸਿਰਫ ਕਿਉਂ ਬਣਾਉਂਦੇ ਨੇ ਇੱਥੇ ਚੜਾਵਾ ਜ਼ਿਆਦਾ ਚੜਦਾ ਜੇ ਅਸੀਂ ਇਹ ਆਪਣਾ ਦੀ ਸਾਡੇ ਵੀ ਚੜਾਵਾ ਚੜੂ ਲੋਕ ਇੱਥੇ ਆਉਣਗੇ ਸਾਡੇ ਚੜਾਵਾ ਚੜੂਗਾ ਬਾਹਰਲੇ ਲੋਕ ਦੇਖਣ ਆਉਂਦੇ ਨੇ ਸਾਡੇ ਆਉਣਗੇ ਅਜੂਬੇ ਵਾਂਗੂ ਲੋਕ ਦੇਖਣ ਆਉਂਦੇ ਨੇ ਸਾਡੇ ਆਉਣਗੇ ਸਾਡੀ ਦੁਕਾਨਦਾਰੀ ਚੱਲ ਪੂ ਬੇਟਾ ਇੱਕ ਦੁਕਾਨ ਖੋਲੀਏ ਬਰਾਬਰ ਮੌਲ ਜੋ ਤਾਂ ਵਧੀਆ ਬਣਾ ਲਈਏ ਆਪਾਂ ਗਾਹਕ ਆਉਣ ਨਾ ਇੱਥੇ ਆ ਗੁਰਬਾਣੀ ਦੀ ਗੱਲ ਨਾ ਉੱਥੇ ਗੁਰਬਾਣੀ ਗੁਰਬਾਣ ਗੁਰਬਾਣੀ ਦੀ ਤਾਂ ਗੁਰਬਾਣੀ ਤਾਂ ਗੱਲ ਹੀ ਦੋ ਜਗ੍ਹਾ ਨਹੀਂ ਹੈ ਫਿਰ ਪੰਜਵੇਂ ਪਾਸ਼ਾ ਨੇ ਬਣਾਇਆ ਸੀ ਰਣਜੀਤ ਸਿੰਘ ਨੇ ਸੋਨਾ ਚਾੜਿਆ ਪੰਜਵੇਂ ਪਾਸ਼ਾ ਨੂੰ ਤਾਂ ਵਿਚਾਰਾ ਰਣਜੀਤ ਸਿੰਘ ਦੀ ਇੱਜ਼ਤ ਹੀ ਦੀ ਸਰੋਵਰ ਵੀ ਬੜਾ ਬਣਾਇਆ ਗੁਰਦੁਆਰਾ ਵੀ ਉਹਨੇ ਵਧੀਆ ਬਣਾਇਆ ਸੋਨਾ ਵੀ ਚਾੜਿਆ ਪੰਜਵੇਂ ਪਾਸ਼ਾ ਤੇ ਚੜਿਆ ਨਹੀਂ ਸੋਨਾ ਫਿਰ ਤਾਂ ਰਣਜੀਤ ਸਿੰਘ ਦੀ ਜ਼ਿਆਦਾ ਹੋਣੀ ਚਾਹੀਦੀ ਹੈ ਪੰਜਵੇਂ ਪਾਸ਼ਾ ਉਹ ਰਣਜੀਤ ਸਿੰਘ ਦਾ ਰਾਜ ਬਣਾਇਆ ਸਰੋਵਰ ਵੀ ਵੱਡਾ ਬਣਾਇਆ ਦਰਬਾਰ ਸਾਹਿਬ ਵੱਡਾ ਜੀ ਉਹ ਨਹੀਂ ਬਣਾਇਆ ਉਹੀ ਨੇ ਉਹੀ ਗੱਲ ਉਹ ਨਹੀਂ ਖੁੱਲਾ ਕੀਤਾ ਸਰੋਵਰ ਵੱਡਾ ਬਣਾਤਾ ਉਹਦਾ ਤੇ ਫਿਰ ਰਣਜੀਤ ਸਿੰਘ ਦਾ ਵਧੀਆ ਬਣਾਇਆ ਤੁਹਾਨੂੰ ਪਹਿਲੇ ਨੂੰ ਪਹਿਲਾਂ ਤਾਂ ਇਹਨਾਂ ਵਧੀਆ ਹੈ ਨਹੀਂ ਸੀ ਕਿਹੜਾ ਆਇਆ ਉੱਤੇ ਜ਼ਿਆਦਾ ਪੈਸੇ ਖਰਚ ਕੀਤੇ ਨੇ ਤੇ ਫਿਰ ਰਣਜੀਤ ਨੂੰ ਮੰਨ ਲਈ ਉਹਨੂੰ ਤਾਂ ਵੱਡਾ ਜਿਹੜੀ ਇਹ ਕੰਪੀਟੀਸ਼ਨ ਚ ਪਏ ਨੇ ਸਾਰੇ ਮਾਇਆਧਾਰੀ ਨੇ ਮਾਇਆਧਾਰੀ ਨੇ ਇਹਨਾਂ ਨੂੰ ਸਾਡੇ ਦੀ ਬੇਗਰੀ ਹੋ ਜੂ ਲੋਕ ਉਧਰ ਜਾਣ ਲੱਗ ਜਾਣਗੇ ਸਾਨੂੰ ਕਿਸੇ ਨਹੀਂ ਪੁੱਛਣਾ ਨੂੰ ਕੋਈ ਕੈਨੇਡਾ ਹੀ ਬਣਾ ਲੂ ਅਮਰੀਕਾ ਹੀ ਬਣਾ ਲੂ ਗਾਹ ਖੜ ਜਾਣਗੇ ਬਸ ਗੱਲ ਗਾਹਾਂ ਦੀ ਪੰਜਵੇਂ ਬਾਜਾ ਚਲੇ ਗਏ ਛੱਡ ਕੇ ਤਰੰਦਾਰ ਸੰਗਤ ਤਰਨਤਾਰਨ ਜਾਣ ਲੱਗੀ ਮੇਰਾ ਵਟ ਨਹੀਂ ਸਿਆਣਿਆ ਕਿਸੇ ਨੇ ਅੰਮ੍ਰਿਤਸਰ ਨੂੰ ਪੜ ਕੇ ਦੇਖ ਲੋ ਦਾਸ ਉਹ ਰੋਂਦਾ ਜੀ ਜੰਦ ਵੀ ਸੰਗਤ ਆਉਂਦੀ ਨਹੀਂ ਇੱਥੇ ਕਿਉਂ ਨਹੀਂ ਆਉਂਦੀ ਨਾਮ ਅਮਰ ਦੀ ਵਰਖਾ ਉੱਥੇ ਹੁੰਦੀ ਸੀ ਫਿਰ ਉਹ ਸੰਗਤ ਉਸ ਵੇਲੇ ਦੀ ਨਾਮ ਵਾਲੀ ਸੀ ਉਹ ਜਿੱਥੇ ਵਰਖਾ ਹੁੰਦੀ ਸੀ ਉੱਥੇ ਜਾਂਦੀ ਸੀ ਇੱਥੇ ਭੱਠੀ ਜੀ ਕੀ ਕਰਨਾ ਸੀ ਉਹਨਾਂ ਨੇ ਆਵੇ ਇੱਥੇ ਭੱਠੀ ਸੀ ਉਹ ਜਿੱਥੇ ਨਾਮ ਮਿਲਦਾ ਸੀ ਉੱਥੇ ਜਾਂਦੀ ਸੀ ਜਗ੍ਹਾ ਨਾਲ ਜੁੜੇ ਤੇ ਲੋਕ ਇਹ ਦੋਹਾਂ ਤੇ ਰਾਜੀ ਮਤ ਮਾਰੀ ਉਹਨਾਂ ਦੇ ਗਾਹ ਨੇ ਉਹ ਕਹਿੰਦੇ ਸਾਡੇ ਨਾਲ ਜੁੜ ਜਾਣਗੇ ਹਾਂਜੀ ਪੌੜੀ ਆਇਆ ਸਫਲ ਤਾਹੂ ਕੋ ਗਣੀਐ ਜਾਸ ਰਸਨ ਹਰ ਹਰ ਜਸ ਭਣੀ ਜਿਹਦੀ ਰਸਨਾ ਦੇ ਨਾਲ ਜਿਹਦੇ ਅੰਦਰੋਂ ਅੰਤਰਾਤਮਾ ਜੋ ਗੁਰਬਾਣੀ ਫੁੱਟਦੀ ਹੈ ਨਾ ਅੰਦਰੋਂ ਪੈਦਾ ਹੁੰਦੀ ਹੈ ਗੱਲ ਹੋ ਰਹੀ ਹੈ ਜਿਹਨੇ ਹੁਣ ਪੜ੍ਹਨੀ ਉਹਦੀ ਗੱਲ ਨਹੀਂ ਹੈ ਨਾ ਤਾਂ ਰਸਨਾ ਰਹੀ ਆ ਨਾ ਪੜ੍ਹੀਏ ਦੇ ਅਰਥ ਹੋਏ ਪੜ੍ਹੇ ਬੋਲਣਾ ਨਹੀਂ ਹੁੰਦਾ ਬਣੇ ਦਾ ਅਰਥ ਅੰਤਰਾਤਮਾ ਦਾ ਬੋਲਣਾ ਅੰਤਰਾਤਮਾ ਦੀ ਆਵਾਜ਼ ਨਾ ਬਣੀ ਮੂਦਾ ਕਿਹਾ ਤਾਂ ਵਾਹ ਹੁੰਦਾ ਮੂਦਾ ਕਿਹਾ ਵਾਹ ਹੈ ਤਾਂ ਹਵਾ ਹੈ ਕਹਿੰਦੇ ਜੇ ਜੀ ਹੋਏ ਤਾਂ ਉਗਵੇ ਜੇ ਤੇ ਜੇ ਜੀ ਜਾਨ ਹੋਵੇ ਸੱਚ ਹੋਵੇ ਤਾਂ ਉਗਦਾ ਦੂਏ ਦੇ ਅੰਦਰ ਤਾਂ ਦਾ ਅਸਰ ਹੁੰਦਾ ਨਹੀਂ ਮੂੰਹ ਕਾ ਕਹਿਆ ਤਾਂ ਬਾਉ ਹੈ ਬਾਉ ਹੈ ਜਿਹਨਾਂ ਕੀਰਤਨ ਹੁੰਦਾ ਬਾਉ ਹੈ ਕੀ ਅਸਰ ਹੁੰਦਾ ਹੁੰਦਾ ਕੋ ਅਸਰ ਬਾਣੀ ਪੜਦੇ ਖੰਡ ਪਾੜ ਬਾਉ ਹੈ ਹਵਾ ਜਲਦੀ ਹੈ ਲੋਕਾਂ ਦੇ ਕੰਨੀ ਬੁਝੇ ਦਿੱਤੇ ਨੇ ਕੰਨੀ ਬੁਝੇ ਦੇਰਾ ਇੱਤੀ ਚੱਲੇ ਪਉ ਲੋਕਾਂ ਦੇ ਕੰਨੀ ਬੁਝੇ ਦਿੱਤੇ ਨੇ ਸੂਤਕ ਲੱਗਿਆ ਹੈ ਮੂੰਹ ਕਾ ਕਹਿਆ ਬਾਉ ਚੱਲ ਰਹੀ ਹੈ ਕੋਈ ਕਿਸੇ ਦੇ ਲੈ ਜਾਓ ਤੁਸੀਂ ਸਪੀਕਰ ਲੋਕ ਵਿਰੋਧ ਕਰਨ ਲੱਗੇ ਹੁਣ ਸਾਡੇ ਨਿਆਣਿਆਂ ਨੂੰ ਨਹੀਂ ਪੜ੍ਹਨ ਦਿੰਦੇ ਐਸ ਵੇਲੇ ਵੇਲੇ ਸੌਣ ਨਹੀਂ ਦਿੰਦੇ ਹਰ ਗਲਤ ਚੀਜ਼ ਦਾ ਐਂਡ ਆ ਜਾਂਦਾ ਹਰ ਗਲਤ ਚੀਜ਼ ਦਾ ਪਹਿਲਾਂ ਲੋਕ ਛੜਦਾ ਬਾਹਰ ਆ ਚੁੱਪ ਕਰਕੇ ਕੁਝ ਕਹਿੰਦੇ ਨਹੀਂ ਬਰਦਾਸ਼ਤ ਕਰੀ ਜਾਂਦੇ ਨੇ ਪਰ ਇੱਕ ਦਿਨ ਐਸਾ ਆ ਜਾਂਦਾ ਉਹਦੇ ਖਿਲਾਫ ਬੋਲਣਾ ਪੈ ਜਾਂਦਾ ਅੱਜ ਗੁਰਦੁਆਰਿਆਂ ਦੇ ਨੇੜੇ ਕੋਈ ਸਿਆਣਾ ਬੰਦਾ ਘਰ ਲੈਣ ਨੂੰ ਤਿਆਰ ਨਹੀਂ ਕਹਿੰਦਾ ਨਾ ਖਪਖਾਨਾ ਪਾਈ ਜਾਂਦਾ ਖਪਖਾਨਾ ਹੀ ਦੱਸਦੇ ਨੇ ਹੈ ਵੀ ਖਪਖਾਨਾ ਹੀ ਖਪਖਾਨਾ ਹੀ ਜਾਵਾ ਕੋਈ ਅਸਰ ਨਹੀਂ ਜਿਹੜੀ ਚੀਜ਼ ਦਾ ਉਹਨਾਂ ਤੇ ਕੋਈ ਅਸਰ ਨਹੀਂ ਜਿਹੜੇ ਉੱਥੇ ਨੇ ਉਹ ਖਪਖਾਨਾ ਹੀ ਆ ਫਿਰ ਹੋਰ ਕੀ ਹੈ ਜਿਹੜੇ ਗੁਰਦਾਰੇ ਦੇ ਵਿੱਚ ਨੇ ਉਹਦਾ ਉਹਨਾਂ ਤੇ ਕੋਈ ਅਸਰ ਨਹੀਂ ਖਪਖਾਨਾ ਹੀ ਆ ਹੋਰ ਕੀ ਹੈ ਇਹ ਖਪਖਾਨੇ ਦਾ ਗੁੱਸਾ ਕਰਨ ਦਾ ਦੱਸੋ ਤੁਹਾਨੂੰ ਕੀ ਅਸਰ ਇਹ ਅਸਰ ਨਹੀਂ ਤਾਂ ਖਪਖਾਨਾ ਆਏ ਬਸੈ ਸਾਧੂ ਕੈ ਸੰਗੇ ਆਏ ਬਸੈ ਆਏ ਬਸੈ ਸਾਧੂ ਕੈ ਸੰਗੇ ਬਹੁਵਚਨ ਹੈ ਨਾ ਧੰਨ ਜਨ ਬਹੁਵਚਨ ਹੁੰਦਾ ਨਾ ਆਏ ਬਹੁਵਚਨ ਆਏ ਬਸੈ ਆਏ ਬਸੈ ਸਾਧੂ ਕੇ ਸੰਗੇ ਉਹ ਆ ਕੇ ਸਾਧੂ ਕੇ ਸੰਗ ਅੰਦਰ ਅੰਤਰਾਤਮਾ ਸਾਧੂ ਹੈ ਉਹਦੇ ਨਾਲ ਬਸ ਜਾਂਦੇ ਨੇ ਅੰਦਰ ਆਪਣੇ ਘਰ ਵਿੱਚ ਘਰ ਆਏ ਬਸੈ ਸਾਧੂ ਕੇ ਸੰਗੇ ਸੰਸਾਰ ਚੋਂ ਆ ਕੇ ਸਾਧੂ ਦੇ ਸੰਗ ਆਪਣੇ ਹਿਰਦੇ 'ਚ ਨਿਜ ਘਰ 'ਚ ਨਿਵਾਸ ਕਰ ਲੈਂਦੇ ਨੇ ਅਨੰਦ ਨਾਮ ਤੇ ਆਵੇਂ ਰੰਗੇ ਅਨੰਦ ਨਾਮ ਤੇ ਆਵੇਂ ਰੰਗੇ ਉਹਨਾਂ ਦਾ ਤਾਂ 24 ਘੰਟੇ ਸਾਥ ਸਾਥ ਨਾਮ 'ਚ ਧਿਆਨ ਰਹਿੰਦਾ ਔਰ ਰੰਗੇ ਰੰਗ ਜੜਦਾ ਰਹਿੰਦਾ ਜਿਹੜੇ ਕੀਰਤਨ ਕਰਨ ਵਾਲੇ ਨੇ ਯਾਰ ਦੂਏ ਨੇ ਇਹਨਾਂ ਦਾ ਆ ਸ਼ਰਤ ਥੱਲੇ ਵਾਲੀ ਕੋਲ ਪੂਰੀ ਕਰੂ ਦੇ ਨਾਮ ਤੇ ਆਵਾਂਗੇ ਇਹ ਸ਼ਰਤ ਕੋਲ ਪੂਰੀ ਕਰੂ ਸਾਥ ਸਾਥ ਨਾਮ ਨਹੀਂ ਜਪ ਸਕਦਾ ਜਪਿਆ ਜਾ ਸਕਦਾ ਕੁਲਦੀਪ ਸਿੰਘ ਜੀ ਨਾ ਆਪਣਾ ਪੂਰੀ ਕਾਲਾ ਉਹ ਨਾਮ ਤੇ ਦਿੱਲੀ ਮੈਨੂੰ ਕਹਿਣ ਲੱਗੇ ਨਾਮ ਬਾਰੇ ਮੈਂ ਤੁਹਾਡੇ ਦਾ ਨਾਮ ਨਾਮ ਨਹੀਂ ਜੇ ਤੁਸੀਂ ਕਹਿੰਦੇ ਵੈਰੂ ਵੈਰੂ ਨਾਮ ਹੈ ਜਦ ਕਿਹਾ ਇੱਕ ਖਿਨ ਤਿਸ ਬਿਨ ਜੀਵਣਾ ਵਿਰਥਾ ਜਨਮ ਬਖਸ਼ਣਾ ਦੱਸੋ ਕਿਵੇਂ ਪੋਸੀਬਲ ਹੈ ਤੁਹਾਡੇ ਨਾਲ ਇਹ ਸਾਥ ਸਾਥ ਸਿਮਰੋ ਗੋਬਿੰਦ ਦੱਸੋ ਕਿਵੇਂ ਪੋਸੀਬਲ ਹੈਗਾ ਪੋਸੀਬਲ ਕਹਿੰਦੇ ਬਸ ਹੁਣ ਕਹਾਣੀ ਆਪਾਂ ਗੱਲ ਕਰਨੀ ਬਿਲਕੁਲ ਤੈ ਜੀਗਾ ਬਚਨ ਬਚਨ ਸੋ ਬਚਨ ਸੀ ਕਿ ਕਿਤੇ ਹੋਰ ਯੂਨੀਵਰਸਿਟੀ ਦਾ ਸੀ ਇੱਕੋ ਆਪਸੀ ਢੰਗ ਸੀ ਦਿੱਲੀ ਕੇ ਰਹੇ ਸੀ ਇਹ ਪੋਸੀਬਲ ਕਰਕੇ ਦੇਖੋ ਅਨਦਰ ਨਾਮ ਤੇ ਆਵੇ ਰੰਗੇ ਇਹ ਕਿਵੇਂ ਪੋਸੀਬਲ ਹੋਊ ਤੇ ਉਹਦਾ ਹੀ ਪੋਸੀਬਲ ਹੈ ਜਿਹੜਾ ਜਾ ਕੇ ਅੰਦਰ ਨਵਾਸ ਹੋਵੇ ਬਾਕੀ ਪੋਸੀਬਲ ਨਹੀਂ ਹੈ ਉਹ ਜੇ ਬਾਹਰ ਗੱਲ ਵੀ ਕਰਦਾ ਨਾ ਲੋਕਾਂ ਨੂੰ ਜੋ ਮੇਰੇ ਠਾਠਾ ਬਾਬਾ ਠਾਠਾ ਬਾਬਾ ਸੰਤਨ ਸੋ ਮੇਰੀ ਲੇਵਾ ਦੇਵੀ ਸੰਤਨ ਸੋ ਬਿਹਾਰਾ ਸੰਤਨ ਮੋ ਕੋ ਪੂੰਜੀ ਸੋਪੀ ਹਰ ਭਗਤ ਭਰੇ ਭੰਡਾਰਾ ਉਹ ਤਾਂ ਚੱਲਦਾ ਦੁਕਾਨਦਾਰ ਜੇ ਕਿਸੇ ਨਾਲ ਗੱਲ ਵੀ ਕਰਦਾ ਹੈ ਦੁਕਾਨਦਾਰ ਦਾ ਧਿਆਨ ਤਾਂ ਆਪਣੀ ਦੁਕਾਨ 'ਚ ਹੈ ਦੁਕਾਨ ਹੋਰ ਕਿਸੇ ਨਾਲ ਗੱਲ ਕਰਦਾ ਗਾਹਕ ਦੀ ਵੀ ਗੱਲ ਸੁਣਦਾ ਉਹਨੂੰ ਪੈਸੇ ਵੀ ਮੋੜਦਾ ਉਹਨੂੰ ਸੌਦਾ ਵੀ ਦਿੰਦਾ ਹੈ ਹੋਰ ਕਿਸੇ ਨਾਲ ਥਰਡ ਪਰਸਨ ਨਾਲ ਵੀ ਗੱਲ ਕਰ ਲੈਂਦਾ ਅਸੀਂ ਆਮ ਆਪਣੇ ਜੀਵਨ 'ਚ ਨਹੀਂ ਕਰਦੇ ਐ ਵਰਤਦਾ ਉਹ ਬਾਹਰ ਐ ਵਰਤਦਾ ਜਿਵੇਂ ਕੋਈ ਇੱਕ ਦਾ ਸੌਦਾ ਲੈਣਾ ਹੈ ਉਹਨੂੰ ਸੌਦਾ ਦੇ ਰਿਹਾ ਇੱਕ ਐਡਰੈਸ ਪੁੱਛਣਾ ਹੈ ਕਿਸੇ ਗਵਾਂਢੀ ਦਾ ਦੁਕਾਨਦਾਰ ਦਾ ਵੀ ਇੱਥੇ ਕੋਈ ਰਹਿੰਦਾ ਉਹਨੂੰ ਵੀ ਦੱਸ ਦਿੰਦਾ ਹੋ ਜਾਣਾ ਵੀ ਵਰਤ ਰਿਹਾ ਉਹਨੂੰ ਵੀ ਦੱਸ ਦਿੰਦਾ ਵੀ ਹੈਗਾ ਘਰ ਆ ਪਿੱਛੇ ਉਹ ਗਲੀ ਦੇ ਪਿਛਲੇ ਪਾਸੇ ਪਿਛਲੀ ਜਾ ਕੇ ਹੈ ਉਹਨੂੰ ਵੀ ਦੱਸ ਦਿੰਦਾ ਉਹਦੇ ਨਾਲ ਵੀ ਗੱਲ ਕਰ ਲੈਂਦਾ ਆਪਣੇ ਉਹ ਬਿਹਾਰ ਦੇ ਵਿੱਚ ਕੋਈ ਫਰਕ ਨਹੀਂ ਕੋਈ ਕੰਮ ਕਰੀ ਜਾਂਦਾ ਉਹ ਠਾਠਾ ਲੱਗ ਗਿਆ ਉਹਦੇ ਨਾਲ ਜਿਹਨੂੰ ਡੈਂਸਰ ਸੀ ਉਹਦੇ ਨਾਲ ਠਾਠਾ ਲੱਗ ਗਿਆ ਉਹਦਾ ਕੰਮ ਕਰ ਦਿੱਤਾ ਪਰ ਉਹਦੇ ਨਾਲ ਉਹਦਾ ਕੋਈ ਲਿੰਕ ਨਹੀਂ ਉਹਦੀ ਲੋੜ ਸੀ ਦੱਸਦੀ ਉਹ ਬਿਹਾਰ ਕਿਹਦੇ ਨਾਲ ਬਿਹਾਰ ਹੈ ਜਿਹਦੇ ਨਾਲ ਵਪਾਰ ਹੈ ਉਹਦੇ ਨਾਲ ਬਿਹਾਰ ਉਹਦੇ ਨਾਲ ਹੈ ਜਿਹਨੂੰ ਸੌਦਾ ਦੇਣਾ ਨੂੰ ਘਟਣਾ ਦਿੱਤਾ ਜਾਵੇ ਪੈਸੇ ਗਲਤ ਨਾ ਲੈ ਜਾਣ ਧਿਆਨ ਤਾਂ ਉਹਦੇ ਚ ਦੇਵਾ ਦੇਵੀ ਸੰਤਨ ਨਾਲ ਸੰਤਨ ਦੇ ਵਿਵਹਾਰ ਹੈ ਸੰਸਾਰ ਨਾਲ ਠੱਠਾ ਤੋਂ ਆਂਦੇ ਨਾਮ ਤੇ ਆਵੇਂ ਰੰਗੇ ਆਵਤ ਸੋ ਜਨ ਨਾਮੇ ਰਾਤਾ ਆਪ ਸੋ ਜਾਏ ਬਸੇ ਸਾਧੂ ਕੇ ਸੰਗੇ ਅਣ ਦੇ ਨਾਮ ਤੇ ਆਵੇਂ ਰੰਗੇ ਆਪਤ ਸੋ ਜਾਣਾ ਨਾਮੇ ਰਾਤਾ ਆਪਤ ਸੋ ਜਾਣ ਹੁਣ ਕਹਿੰਦੇ ਆਉਂਦਾ ਕੌਣ ਹੈ ਸਵਾਲ ਹੈ ਸਾਧ ਅੰਦਰ ਘਰ ਆਪਣੇ ਰਹਿ ਘਰ ਆਉਂਦਾ ਕੌਣ ਹੈ ਬਾਹਰੋਂ ਕਿਹੜਾ ਆਉਂਦਾ ਕਿਹੜਾ ਨਹੀਂ ਆਉਂਦਾ ਜਿਹੜੇ ਨਹੀਂ ਆਉਂਦੇ ਕਿਉਂ ਨਹੀਂ ਆਉਂਦੇ ਜਿਹੜਾ ਆਉਂਦਾ ਕਿਉਂ ਆਉਂਦਾ ਜਿਹਨੂੰ ਨਾਮ ਦਾ ਰੰਗ ਬਾਹਰ ਚੜ ਜਾਂਦਾ ਉਹ ਆਉਂਦਾ ਨਾਮ ਦਾ ਰੰਗ ਪਹਿਲਾਂ ਬਾਹਰ ਚੜਦਾ ਪਹਿਲਾਂ ਤਾਂ ਬਾਹਰ ਚੜਦਾ ਹੈ ਨਾਮ ਦਾ ਰੰਗ ਕਦੇ ਬੱਦਲ ਹੋ ਗਿਆ ਕਦੇ ਮਾੜੀ ਮੋਟੀ ਖੜੀ ਪੈ ਗਈ ਕਦੇ ਥੋੜਾ ਜਿਹਾ ਜ਼ਿਆਦਾ ਪੈ ਗਿਆ ਫਿਰ ਉਹਨੂੰ ਚਾਹੀਦਾ ਹਰ ਵਕਤ ਪਾਣੀ ਉਹਨੂੰ ਦਾ ਚਾਹੀਦਾ ਹਰ ਵਕਤ ਪਾਣੀ ਪਾਣੀ ਦੇ ਵਿੱਚੇ ਨਾ ਉਹ ਤਾਂ ਫਿਰ ਸਰੋਵਰ ਭਾਲਦਾ ਸਮੁੰਦਰ ਭਾਲਦਾ ਜਿੱਥੋਂ ਬੱਦਲ ਬੱਦਲ ਪੈਦਾ ਹੁੰਦਾ ਹੈ ਉੱਥੇ ਵਿੱਚ ਵੜਿਆ ਰਹਾ ਆਪਣਾ ਨਾ ਵੀ ਪੈਣ ਦੀ ਲੋੜ ਹੈ ਮੇਰੀ ਤਾਂ ਤਾਂ ਲੋੜ ਹੈ ਨਾ ਪਾਣੀ ਹੈ ਨਹੀਂ ਜਿੱਥੋਂ ਬੱਦਲੇ ਪੈਦਾ ਹੁੰਦਾ ਉੱਥੇ ਹੀ ਕਿਉਂ ਨਾ ਬੜਾ ਉਹ ਜਗ੍ਹਾ ਨੂੰ ਤਾਂ ਵੜ ਆਪ ਸੋਜਾ ਨਾ ਮੇਰਾ ਨਾ ਮੇਰਾ ਤਾਂ ਹੀ ਆਉਂਦਾ ਜਿਹਨੂੰ ਠੰਡ ਮਹਿਸੂਸ ਹੋ ਗਈ ਇਹਨੂੰ ਪਤਾ ਲੱਗਿਆ ਵੀ ਠੰਡ ਕੀ ਹੁੰਦੀ ਹੈ ਉਹ ਫਿਰ ਆਉਂਦਾ ਜਾਗੋ ਦਇਆ ਮਾਇਆ ਵਿਦਾਤਾ ਦਇਆ ਮਾਇਆ ਵਿਦਾਤਾ ਪਹਿਲਾਂ ਤਾਂ ਦਇਆ ਹੋਈ ਉਹਦੇ ਤੇ ਵਿਦਾਤੇ ਦੀ ਫਿਰ ਉਹਨੂੰ ਕੋ ਵਿਦਾਤੇ ਤੋਂ ਮਿਲਿਆ ਵੀ ਹੈ ਮਾਇਆ ਦਾ ਮਤਲਬ ਹੈ ਮਿਲਿਆ ਉਹਨੂੰ ਪ੍ਰਾਪਤੀ ਵੀ ਹੋਈ ਹੈ ਪਹਿਲਾਂ ਤਾਂ ਦਿਆ ਹੋਗੀ ਦਿਆ ਕਿਵੇਂ ਹੋਗੀ ਟੋੜਦਾ ਫਿਰਦਾ ਜੰਗਲ ਪਾਣੀ ਦੀ ਪਿਆਸ ਹੈ ਪਤਾ ਨਹੀਂ ਲੱਗਦਾ ਕੁਦਰਤੀ ਇੱਕ ਚਲਿਆ ਗਿਆ ਨਾ ਦੀ ਐਸੀ ਜਗ੍ਹਾ ਚਲਿਆ ਗਿਆ ਨਾਲਾ ਬੰਦਨ ਉਹ ਨਹੀਂ ਟੋੜਦਾ ਉਹਨੂੰ ਨਹੀਂ ਪਤਾ ਕਿੱਥੇ ਨਾਲਾ ਨਾ ਰਾਹ ਦਾ ਪਤਾ ਅਚਾਨਕ ਚਲਿਆ ਗਿਆ ਨਾਲੇ ਤੇ ਇਹਨਾਂ ਨੇ ਵੀ ਬਣ ਗਿਆ ਸਭ ਨਾਲਾ ਲੱਭ ਗਿਆ ਲੈ ਗਿਆ ਉਹ ਐਦੋਂ ਜਾਵਾ ਕਿਦੋਂ ਜਾਵਾ ਇਧਰ ਜਾਵਾਂਗੇ ਨਹੀਂ ਐਨ ਚਲਦੇ ਫਿਰ ਨਾ ਐਨ ਜਾ ਐਨ ਚਲਦੇ ਉਹ ਫੈਸਲਾ ਕੌਣ ਕਰਦਾ ਗਿਆ ਐਨ ਚਲਦੇ ਜਿਹੜੇ ਪਾਣੀ ਤੇ ਰਹੇ ਨਾ ਫੈਸਲਾ ਉਹੀ ਕਰਦਾ ਰਿਹਾ ਹਾਂ ਆ ਨੇੜੇ ਹੀ ਨਾਲਾ ਸੀ ਚਲੇ ਗਿਆ ਪਾਣੀ ਪੀ ਲਿਆ ਬਚ ਗਿਆ ਜੇ ਉਲਟਾ ਫੈਸਲਾ ਕਰਨਾ ਤਾਂ ਦੂਰ ਬਸ ਲਈ ਜਾਂਦਾ ਜਿਹਦੇ ਇੱਛਾ ਹੁੰਦੀ ਹੈ ਨਾਮ ਦੀ ਉਹਨੂੰ ਲੈ ਜਾਂਦਾ ਨਾਮ ਵਾਲੇ ਪਾਸੇ ਉਹ ਲਿਜਾਣ ਚ ਨਹੀਂ ਰਾਹ ਭਲਾਉਂਦਾ ਅਸੀਂ ਸਾਡੇ ਅੰਦਰ ਇੱਛਾ ਨਹੀਂ ਹੁੰਦੀ ਕਹਿੰਦਾ ਹਰ ਵਕਤ ਪਰ ਸਾਡੇ ਅੰਦਰ ਇੱਛਾ ਨਹੀਂ ਇੱਛਾ ਲੈ ਇੱਛਾ ਲੈ ਇੱਛਾ ਨੂੰ ਤਾਂ ਲੈ ਇੱਛਾ ਸਾਡੇ ਅੰਦਰ ਹੋਣੀ ਚਾਹੀਦੀ ਹੈ ਇੱਛਾ ਤੇ ਕਿਰਪਾ ਸਾਰਿਆਂ ਦੇ ਹੀ ਹੈ ਕਨੇਰੀ ਕਿਰਪਾ ਹੁੰਦੀ ਹੈ ਸਾਡੀ ਇੱਛਾ ਨਾਲ ਜੇ ਇੱਛਾ ਨਹੀਂ ਹੈਗੀ ਤਾਂ ਜਿਨ੍ਹਾਂ ਦੇ ਅੰਦਰ ਨਹੀਂ ਕਿਰਪਾ ਇੱਕੋ ਜੀ ਕਿਰਪਾ ਸਾਰੇ ਤੇ ਘਰੇਰੀ ਕਿਰਪਾ ਕਿੱਥੇ ਹੋਊਗੀ ਪਿੱਛਾ ਕਹਿੰਦਾ ਵੀ ਉਹ ਪਰੇ ਵੀ ਪੈਂਦਾ ਇੱਧਰ ਬਦਲਾ ਵੀ ਆਪਣੇ ਨਹੀਂ ਪੈਂਦਾ ਜੇ ਇਥੋਂ ਚੱਕ ਕੇ ਉੱਥੇ ਤੇ ਲੈ ਜਾਵੇ ਕੋਈ ਭੱਜ ਕੇ ਉੱਥੇ ਵੀ ਪੈਣ ਲੱਗੀ ਆਪੇ ਇੱਕ ਆਦਮੀ ਦੀ ਇੱਛਾ ਹੈ ਵੀ ਤੋਂ ਭਜਨ ਦੀ ਇੱਕ ਆਦਮੀ ਦੀ ਇੱਛਾ ਹੈ ਵੀ ਦੇ ਵਿੱਚ ਜਾਣ ਦੀ ਜਿਹਦੀ ਵਜਣ ਦੀ ਇੱਛਾ ਜਿਹੜੇ ਗੁਰਬਾਣੀ ਨੂੰ ਭਜਦੇ ਨੇ ਬਰੇ ਉਹਨਾਂ ਦੀ ਵਜਣ ਦੀ ਇੱਛਾ ਤਾਂ ਭਜਦੇ ਨੇ ਸੁਣ ਕੇ ਰਾਜੀ ਨਹੀਂ ਨਾਮ ਸੁਣ ਤਾਂ ਜਨ ਵਿਛੂ ਦਸਾਨਾ ਉਹਦਾ ਕਹਿੰਦੇ ਨਾਮ ਨੂੰ ਜਾਂ ਸੁਣਦੇ ਨੇ ਜਾਂ ਲੱਗਦਾ ਜਿਵੇਂ ਵਿਛੂ ਲੜ ਗਿਆ ਹੁੰਦਾ ਉਹ ਦੁਬਾਰਾ ਆਉਂਦੇ ਨੇ ਉਹ ਤਾਂ ਭਜਦੇ ਨੇ ਇੱਛਾ ਤੇ ਇੱਕ ਹੀ ਆਵਣ ਫਿਰ ਜੋਨ ਨਾ ਆਇਆ ਬਸ ਇਹ ਕੀ ਆਵਣ ਉਹਦਾ ਇੱਕ ਵਾਰੇ ਆਇਆ ਹੈ ਘਰ ਆਵਣ ਦਾ ਮਤਲਬ ਸੰਸਾਰ ਨਹੀਂ ਆਇਆ ਘਰ ਇੱਕ ਵਾਰੇ ਉਹਨਾਂ ਦਾ ਆ ਗਿਆ ਫਿਰ ਫਿਰ ਉਹਨੇ ਜੇ ਬਾਹਰ ਜਾਊ ਯੂਨੀ ਤਾਂ ਹੀ ਜਾਊਗਾ ਜਦ ਰਾਤ ਦੇ ਸੰਗ ਆ ਗਿਆ ਜੇ ਬਾਹਰ ਨਿਕਲੂ ਯੂਨੀ ਦਾ ਤਾਂ ਜਾਊਗਾ ਇੱਕ ਵਾਰੇ ਆਉਣਾ ਸੀ ਘਰ ਆ ਗਿਆ ਫਿਰ ਉਹ ਮੁਰਦਾ ਨਹੀਂ ਬਾਹਰ ਜਾਣਾ ਤਾਂ ਯੂਨੀ ਜਾਣਾ ਮਨ ਨੇ ਬਾਹਰ ਨਿਕਲਣਾ ਜੂਨੀ ਜਾਣਾ ਇਸ ਵਾਰ ਆਉਣਾ ਸੀ ਘਰ ਆ ਗਿਆ ਫੇਰ ਸਰੀਰ ਨਾਲ ਨਹੀਂ ਜੁੜਦਾ ਸਰੀਰ ਦੀ ਜਾਨ ਜਿਉ ਮਨ ਫਲ ਹੈ ਹੋਏ ਜਿਹੜੇ ਬਾਹਰ ਨਾਲ ਲੱਗਾ ਉਹਦਾ ਬਾਹਰ ਨਾਲ ਲਾਗੇ ਡਾਰਾ ਜੁੰਨੀ ਨਾਲ ਲੱਗਣਾ ਤ੍ਰਿਕੁਟੇ 'ਚ ਫੇਰ ਨਹੀਂ ਜੁੜਦਾ ਜਾ ਕੇ ਤ੍ਰਿਕੁਟੇ ਜੁੜ ਜੂਗਾ ਫੇਰ ਆ ਆਗੇ ਉਸੇ ਜਨ ਵਿੱਚ ਜੁੰਨੀ ਸ਼ੁਰੂ ਹੋ ਜੂਗੀ ਬਾਹਰ ਇਸ ਸਰੀਰ ਜੁੰਨੀ ਹੈ ਇੱਕ ਵਾਰ ਸਰੀਰ ਨੂੰ ਛੱਡ ਗਿਆ ਦੁਬਾਰਾ ਸਰੀਰ ਨਾਲ ਫੇਰ ਜੁੜਦਾ ਹੀ ਨਹੀਂ ਮਾਇਆ ਨਾਲ ਜੁੜਦਾ ਹੀ ਜੇ ਦੁਬਾਰਾ ਜੁੜ ਜੂਗਾ ਫਿਰ ਜੁਨੀਆ ਫਿਰ ਸ਼ੁਰੂ ਹੋ ਜਾਣੀ ਫਿਰ ਜੋਨ ਨਾ ਆਇਆ ਨਾਨਕ ਹਰ ਕੈ ਦਰਸ ਸਮਾਇਆ ਨਾਨਕ ਕਹਿੰਦਾ ਉਹ ਹਰ ਕੈ ਦਰਸ ਦੇ ਉੱਥੇ ਹੀ ਸਮਾ ਜਾਂਦਾ ਬਾਹਰ ਨਹੀਂ ਨਿਕਲਦਾ ਜੇ ਹਰ ਕੈ ਦਰਸ ਸਮਾਜੂ ਫਿਰ ਜੁਨੀ ਕਾਸ ਹੋਊਗਾ ਫਿਰ ਤੁਰਕੀ ਕਾਸ ਨੂੰ ਜੁੜੂ ਇੱਥੇ ਦਰਸ ਦੇ ਵਿੱਚ ਹੀ ਸਮਾ ਜਾਂਦਾ